ਸ਼ਲੋਕ ਆਹੇ ਕਾਟੇ ਮਿਠੇ ਗਵਣ ਫਤੇ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਆਹੇ ਕਾਟੇ ਆਹੇ ਬਾਬਜਨ ਜਨ ਭਾਵੇਂ ਕਬੀਰ ਨੇ ਫਾਂਸੀ ਕਹਿ ਕੱਟੀ ਕਾਲ ਪੈ ਫਾਂਸੀ ਫਾਂਸੀ ਕਿ ਹੈ ਇੱਕ ਵਚਨ ਹੈ ਪਰ ਸਾਰੇ ਭਾਏ ਕੱਟਿਆਂ ਦੇ ਫਾਂਸੀ ਕੱਟੋ ਆਏ ਕੀ ਹੁੰਦਾ ਨਾਨਕ ਔਗਣ ਗੇਟਰੇ ਤੇਤੇ ਗਲੀ ਫਾਹ ਗੜ ਕੇ ਹੁੰਦਾ ਜਿੰਨੇ ਔਗਣ ਨੇ ਸਾਰੇ ਹੀ ਫਾਹੇ ਨੇ ਉਹ ਜਿਹੜੀ ਕਬੀਰ ਨੇ ਇੱਕ ਵਜਨ ਵਾਲੀ ਗੱਲ ਕਰਦੀ ਸੀ ਉਹਦਾ ਖੁਲਾਸਾ ਕਰਨ ਵਾਸਤੇ ਕਿਹਾ ਵੀ ਕਿਤੇ ਐ ਨਾ ਸਮਝੋ ਇੱਕੋ ਹੀ ਫਾਹ ਜਿੰਨੇ ਔਗਣ ਨੇ ਸਾਰੇ ਫਾਹ ਹੀ ਨੇ ਇਹ ਔਗਣ ਨਹੀਂ ਸਾਨੂੰ ਸੰਸਾਰ ਛੱਡਣ ਦਿੰਦੇ ਗੁਣਵੰਤਿਆਂ ਦੇ ਦੇਸ਼ ਵਿੱਚ ਔਗਣ ਹੁੰਦਾ ਨਹੀਂ ਜਾ ਸਕਦਾ ਔਗਣਹਾਰਾ ਨਹੀਂ ਜਾ ਸਕਦਾ ਔਗਣਹਾਰਿਆਂ ਦੇ ਦੇਸ਼ ਗੁਣਵੰਤ ਹੁੰਦਾ ਹੀ ਨਹੀਂ ਕੋਈ ਕੰਮ ਨਹੀਂ ਉਹਦਾ ਕੀ ਕੰਮ ਔਗਣਵੰਤਿਆਂ ਦੇ ਜਿਹੜੇ ਔਗਣਹਾਰੇ ਨੇ ਉਹਨਾਂ ਦੇ ਦੇਸ਼ 'ਚ ਨਿਰਾਕਾਰੀ ਦੁਨੀਆ ਦਾ ਬੰਦਾ ਸਾਧ ਸੂਰਤ ਕੋਈ ਨਹੀਂ ਹੁੰਦਾ ਇਸ ਕਰਕੇ ਜਦੋਂ ਕੋਈ ਅਵਤਾਰ ਵੀ ਲੈਣਾ ਹੁੰਦਾ ਇੱਥੇ ਦੇ ਬੰਦੇ ਨੂੰ ਉਹ ਜਿਹਾ ਕਰਕੇ ਦੇ ਦਿੰਦੇ ਨੇ ਅਵਤਾਰ ਆਪਣੀ ਹੁੰਦੇ ਇੱਥੇ ਦਾ ਇੱਕ ਬੰਦਾ ਡਿਵੈਲਪ ਹੋਇਆ ਹੁੰਦਾ ਜਨਮ ਲੈ ਕੇ ਹੀ ਉਹ ਉਹੇ ਜਾ ਬਣ ਜਾਂਦਾ ਜਾਂਦਾ ਉਹਨਾਂ ਵਰਗਾ ਸਾਫ ਤਸੂਰਤ ਦਸਤਾਰ ਸਰਾ ਫਿਰ ਉਹਦੇ ਹੀ ਆਪਣੀ ਗੱਲ ਕਹਾ ਲੈਂਦੇ ਨੇ ਸੱਚਖੰਡ ਦੀ ਆ ਗੁਰਬਾਣੀ ਉਹਦੇ ਹੀ ਕਹਾ ਲੈਂਦੇ ਨੇ ਆਪ ਨਹੀਂ ਆਉਂਦੇ ਇਹ ਗੱਲ ਗਲਤ ਹੈ ਕਿ ਸੱਚਖੰਡ ਤੋਂ ਕੋਈ ਜਨਮ ਲੈਣ ਹੁੰਦਾ ਇਹ ਧਾਰਨਾ ਸਾਧਾ ਸੰਤਾਂ ਦੀ ਹੋ ਸਕਦੀ ਹੈ ਪਰ ਗੁਰਮਤਿ ਨਹੀਂ ਇਹਨੂੰ ਮੰਨਦੀ ਗੁਰਬਾਣੀ ਨੇ ਇਹਨੂੰ ਮੰਨੀ ਹਾਂਜੀ ਵਾਹੇ ਸਲੋਏ ਕਾਟੇ ਮਿਟੇ ਗਵਨ ਮਿਟੇ ਗਵਨ ਫਸਲ ਦਾ ਭਾ ਕਟਿਆ ਗਿਆ ਉਹਦਾ ਗਵਨ ਜਮਣ ਵਰਨਾ ਮਿਟ ਗਿਆ ਬਈ ਸੁਰਗ ਦਾ ਆਦਮੀ ਨਰਕ ਚ ਕਿਉਂ ਆਊਗਾ ਇਹ ਤਾਂ ਸਜ਼ਾ ਹੈ ਇੱਥੇ ਦਸਮ ਪਾਸ਼ਾ ਕਹਿ ਰਹੇ ਚਿਤਨਾ ਪਿਓ ਹਮਰੋ ਆਵਣ ਕਾ ਚੁਬੇ ਰਹੇ ਸੁਰਤ ਪ੍ਰਭੂ ਚੱਲਣ ਇੱਥੇ ਨੂੰ ਤਾਂ ਮੈਂ ਉੱਥੇ ਸੁਖੀ ਸੀ ਇੱਥੇ ਨੂੰ ਉੱਥੇ ਸੁਖੀ ਸੀ ਇਹ ਠੀਕ ਹੈ ਉੱਥੇ ਵਾਲੀ ਇੱਜ਼ਤ ਨਾ ਜਿਹੜੀ ਪਹਿਲਾਂ ਇੱਜ਼ਤ ਸੀ ਉਹ ਇੱਜ਼ਤ ਵਧੂਗੀ ਹੁਣ ਸੰਸਾਰ 'ਚ ਸੱਚਖੰਡ 'ਚ ਵੀ ਵਧੂਗੀ ਪਰ ਤਕਲੀਫ ਤਾਂ ਕੱਟਣੀ ਪਈ ਨਾ ਜ਼ਖਮ ਦਾ ਸਹਾਰ ਮੇ ਪਏ ਨਾ ਸੰਸਾਰ ਤਾਂ ਆਉਣਾ ਪਿਆ ਦੁੱਖ ਸੁੱਖ ਨੂੰ ਚਾਹੇ ਸਮ ਕਰਕੇ ਮੰਨਿਆ ਪਰ ਦੁੱਖ ਸੁੱਖ ਥਾ ਤਾਂ ਸਹੀ ਚਾਹੇ ਸਮ ਕਰਕੇ ਮੰਨਿਆ ਹੈ ਤਾਂ ਸਹੀ ਨਾ ਇਸ ਕਰਕੇ ਕਹਿ ਰਹੇ ਨੇ ਹਾਲਾਂਕਿ ਉਹ ਦੇਵ ਲੋਕ ਦੇ ਵਿੱਚ ਸੀ ਗੱਲ ਦੇਵ ਲੋਕ ਦੀ ਹੈ ਦੇਵ ਲੋਕ ਜੇ ਤਜਰਬ ਕੋਟਾ ਹੁੰਦਾ ਪਿਆ ਬਸ ਉਹ ਜੰਮਦੇ ਹੀ ਅਵਤਾਰ ਹੋ ਜਾਂਦੇ ਇੱਥੇ ਪੂਰਣ ਪੁਰਖ ਹੁੰਦਾ ਰਿਹਾ ਉਹ ਪਹਿਲਾਂ ਹੀ ਪੂਰੇ ਦਾ ਪਹਿਲਾਂ ਹੀ ਹੁੰਦਾ ਰਿਹਾ ਦੁਆਟਾ ਇੱਕ ਰੂਪ ਹੋ ਗਿਆ ਉਹ ਕਹਿੰਦੇ ਨੇ ਪਰ ਥੋੜਾ ਜਿਹਾ ਫਰਕ ਹੁੰਦਾ ਥੋੜਾ ਜਿਹਾ ਫਰਕ ਹੁੰਦਾ ਕਬੂਲ ਨਹੀਂ ਹਾਂਜੀ ਕਾਹੇ ਕਰਤੇ ਮਿਟੇ ਗਵਨ ਫਤਿਹ ਭਈ ਮਨ ਜੀਤ ਫਤਿਹ ਭਈ ਮਨ ਜੀਤ ਤੇ ਪਾਏ ਕੱਟੇ ਕੇ ਗਵਨ ਮਿਟ ਗਿਆ ਗਵਨ ਕਾਲ ਮਿਲਦਾ ਜਾਂ ਮਨ ਸਮਝ ਕੇ ਬਹਿ ਜਵੇ ਗਵਨ ਮਿਟ ਗਿਆ ਮਨ ਸਮਝ ਗਿਆ ਮਨ ਉਪਾਧੀਆਂ ਕਰਦਾ ਮਨੇ ਚਿੰਬੜਦਾ ਬਕਾਰਾਂ ਨੂੰ ਮਨ ਨੇ ਬਕਾਰਾਂ ਨੂੰ ਚਿੰਬੜਨਾ ਛੱਡ ਦਿੱਤਾ ਮਨ ਨੇ ਇੱਛਾਵਾਂ ਛੱਡਦੀਆਂ ਮਾਇਆ ਦੀਆਂ ਇਹ ਤੋਂ ਬਕਾਰ ਪੈਦਾ ਹੁੰਦਾ ਇਛਾਵਾਂ ਅੰਦਰ ਉੱਠਣੀਆਂ ਇਹ ਵਿਕਾਰ ਨੇ ਮਾਇਆ ਦੀਆਂ ਇਛਾਵਾਂ ਅੰਦਰ ਉੱਠਣੀਆਂ ਵਿਕਾਰ ਨੇ ਜਿਹੜੀਆਂ ਇੱਛਾ ਦੀ ਪੂਰਤੀ ਕਰਕੇ ਅਸੀਂ ਅਰਦਾਸ ਕਰਦੇ ਆ ਨਾ ਗੁਰਦੁਆਰੇ 'ਚ ਉਹ ਵਿਕਾਰਾਂ ਦੀ ਅਰਦਾਸ ਕਰਦੇ ਨੇ ਉਹ ਵਿਕਾਰਾਂ ਦੀ ਅਰਦਾਸ ਕਰਦਾ ਉਹ ਵਕਤ ਖਿਲਾਫ ਹੈ ਕੁਝ ਹੋ ਰਿਹਾ ਹੈ ਫਤਿਹ ਪਈ ਮਨ ਜੀਤ ਮਨ ਜਿਤਨਾ ਦੀ ਫਤਿਹ ਤਾਂ ਹੋਣੀ ਹੈ ਮਨ ਜਿਤਨ ਦੀ ਤਾਂ ਗੁਜ਼ਲੇ ਨਹੀਂ ਕਰ ਮਨ ਨੂੰ ਤਾਂ ਖੁੱਲਾ ਛੱਡਿਆ ਵੀ ਮਨ ਦੀਆਂ ਤਾਂ ਕਾਮਨਾਵਾਂ ਪੂਰੀਆਂ ਕਰਨੀਆਂ ਇਹ ਤਾਂ ਹੋਰ ਮਤਾਂ ਹੋ ਸਕਦੀਆਂ ਨੇ ਹਿੰਦੂ ਮਤ ਹੋ ਸਕਦੀ ਹੈ ਇਹ ਅਸਲ ਦੁਰ ਮਤ ਹੈ ਹਿੰਦੂ ਮਤ ਵੀ ਹਿੰਦੂ ਮਤ ਵੀ ਇਜਾਜ਼ਤ ਦਿੰਦੀ ਹੈ ਜੇ ਹਿੰਦੂ ਮਤ ਹੈ ਤਾਂ ਮਤ ਹੈ ਹਿੰਦੂ ਮਤ ਹਿੰਦੂ ਮਤ ਜੀ ਵੀ ਇਹ ਜੇ ਬੰਦੇ ਨੇ ਜਿਹੜੇ ਇਸ ਗੱਲ ਸਮਝਦੇ ਨੇ ਵੀ ਮਨ ਨੂੰ ਇਹਨਾਂ ਤੋਂ ਬਚਾਉਣਾ ਸੰਤੋਖ ਕਰਨਾ ਇਹ ਤਾਂ ਦੁਰਮਤ ਹੈ ਇੱਕਦਮ 100 180 ਡਿਗਰੀ ਖਰਾਬ ਹੈ ਗੁਰਮਤਿ ਹੈ ਮਤ ਜਿਹੜੀ ਅੱਜ ਸਾਡੇ ਕੋਲ ਜਿਹਨੂੰ ਲੈ ਕੇ ਸਿੱਖ ਚੱਲ ਰਹੇ ਨੇ ਇੱਕਦਮ ਉਲਟਾ ਹੈ ਹੂੰ ਕਿਉਂਕਿ ਕਿਸੇ ਦਾ ਮਨ ਕਾਬੂ ਨਹੀਂ ਮਨ ਜਿੱਤੇ ਆਏ ਮਨ ਦਾ ਰਾਜ ਹੋਵੇ ਰਾਜੋ ਨਰਕ ਮਿਲ ਲੈ ਤਬੋ ਰਾਜ ਰਾਜੋ ਨਰਕ ਇੱਕਦਮ ਉਲਟਾ ਕਿਤੇ ਸੁਰਗ ਕਿੱਥੇ ਨਰਕ ਸੁਰਗ ਦਾ ਰਾਜ ਛੱਡ ਕੇ ਇਹ ਸੁਰਗ ਦਾ ਰਸਤਾ ਫਤਿਹ ਪਈ ਮਨ ਜੀਤ ਹਾਏ ਕਾਟੇ ਮਿਟੇ ਗਮਨ ਫਤਿਹ ਪਈ ਮਨ ਜੀਤ ਸੁਰਗ ਦਾ ਰਸਤਾ ਮਨ ਖਿਜਦਾ ਨਰਕ ਵੱਲ ਨੂੰ ਉਹਨੂੰ ਸਮਝਾਉਣਾ ਵੀ ਇਹ ਨਰਕ ਦਾ ਰਸਤਾ ਹੈ ਇਧਰ ਨੂੰ ਆਪਾਂ ਨੂੰ ਦੁੱਖੇ ਦੁੱਖ ਨੇ ਸੁਖ ਨਹੀਂ ਹੈ ਜੇ ਸਮਝ ਗਿਆ ਉਹ ਛੱਡ ਕੇ ਆਪਣੇ ਨਾਲ ਹੋ ਰੂਗਾ ਤੇ ਨਹੀਂ ਦਾ ਜਿੰਨਾ ਚਿਰ ਨਹੀਂ ਮੰਨਦਾ ਉਹਨਾਂ ਚਿਰ ਸਾਨੂੰ ਵੀ ਉਹਦੇ ਨਾਲ ਰਹਿਣਾ ਪਊ ਇੱਕ ਨਰਕ ਦਾ ਰਸਤਾ ਇੱਕ ਸੁਰਗ ਦਾ ਅੱਜ ਨਰਕ ਦੇ ਰਸਤੇ ਚੱਲ ਰਿਹਾ ਹੈ ਸਿੱਖ ਪੰਥ ਜਿਹੜਾ ਮਨੋ ਕਾਮਨਾ ਪੂਰੀਆਂ ਕਰਨ ਦੀ ਗੱਲ ਕਰ ਰਿਹਾ ਗੁਰਦੁਆਰੇ ਜਾਂਦਾ ਉਹ ਨਰਕ ਦੇ ਰਸਤੇ ਨੂੰ ਜਾ ਰਿਹਾ ਹੈ ਗੁਰਮਤਿ ਅਨੁਸਾਰ ਇਹ ਹੈ ਗੁਰਮਤਿ ਅਨੁਸਾਰ ਨਰਕ ਦੇ ਰਸਤੇ ਚੱਲ ਰਿਹਾ ਹੈ ਆਪਣੀ ਮਰਜ਼ੀ ਜੋ ਮਰਜ਼ੀ ਕਰਨੋ ਜੋ ਸਾਡੀਆਂ ਵੋਟਾਂ ਜ਼ਿਆਦਾ ਨੇ ਜੋ ਅਸੀਂ ਕਹਾਂਗੇ ਸਿੱਖੀ ਹੋਰ ਉਹ ਆਪਣੇ ਸਿੱਖ ਨੂੰ ਰੱਖਣਾ ਆਪਣੇ ਕੋਲ ਗੁਰਬਾਣੀ ਨੇ ਇਸ ਗੱਲ ਨੂੰ ਮੰਨਦੀ ਉਹ ਮੰਨਦੇ ਸਿੱਖ ਨੇ ਸਿੱਖੀ ਉਹ ਕਹਿੰਦੇ ਨੇ ਮੰਨਦੀ ਹੁੰਦੀ ਹੈ ਮੰਨਦੀ ਸਿੱਖੀ ਮਨਮੁਖਾਂ ਦੀ ਹੁੰਦੀ ਹੈ ਮਨਵਰਜੀ ਦੀ ਸਿੱਖੀ ਉਹਨਾਂ ਦੀ ਮੰਨਦੀ ਸਿੱਖੀ ਦਾ ਮਤਲਬ ਹੈ ਮਨਵਰਜੀ ਦੀ ਸਿੱਖੀ ਜੈ ਜੀ ਮੈਂ ਚਾਹੂੰ ਉਹ ਜੀ ਸਿੱਖੀ ਧਾਰਨ ਕਰੂੰ ਇਹ ਇਜਾਜ਼ਤ ਗੁਰਬਾਣੀ ਨਹੀਂ ਦਿੰਦੀ ਗੁਰੂ ਇਜਾਜ਼ਤ ਨਹੀਂ ਦਿੰਦਾ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਨਾਨਕ ਗੁਰ ਤੇ ਥਿਤ ਪਾਈ ਗੁਰ ਲਾਗਾ ਤੇ ਜਾਣੀਏ ਮਿਟੇ ਮੋਹ ਤਨ ਤਾਪ ਗਿਆਨ ਦਾ ਜਿਹਦੇ ਤੇ ਅਸਰ ਹੋ ਗਿਆ ਨਾ ਗੁਰ ਲਾਗੇ ਦਾ ਮਤਲਬ ਹੈ ਜਿਹਨੂੰ ਪ੍ਰੇਮ ਬਾਣੀ ਦੇ ਤੀਰ ਲੱਗ ਗਿਆ ਹਰ ਪ੍ਰੇਮ ਬਾਣੀ ਮਨ ਮਾਰੇ ਮਨ ਤਾਂ ਮਾਰਨਾ ਹੈ ਪ੍ਰੇਮ ਦਾ ਬਾਣ ਮਾਰ ਕੇ ਬਾਣੀ ਦੇ ਬਾਣਾ ਨਾਲ ਤੁਸੀਂ ਕਹਿੰਦੇ ਹੋ ਕਬਨਾ ਨਾ ਪੂਰੀਆਂ ਕਰੋ ਇਹ ਤਾਂ ਮਾਰਨਾ ਸੀ ਨਾਨਕ ਗੁਰ ਤੇ ਗਿਆਨ ਤੇ ਸਿੱਧ ਪਾਈ ਹੈ ਗਿਆਨ ਤੇ ਸਿੱਧ ਕਿਵੇਂ ਪਾਈ ਹੈ ਕਬੀਰ ਗੱਲ ਕਬੀਰ ਸਤਗੁਰ ਸੂਰ ਮੈਂ ਬਾਣ ਜੋ ਬਾਹਿਆ ਹੈ ਲਾਗਦੇ ਹੀ ਪੌਣ ਗਰ ਪਰਿਆ ਪਰਿਆ ਕਰੇ ਜੇ ਛੇ ਗੁਰ ਲਾਗਾ ਤੇ ਜਾਣੀਏ ਬਟੇ ਮੋਹ ਤਨ ਤਾਪ ਹਰ ਸੋਗ ਦਾਜੇ ਨਹੀਂ ਤਾਂ ਫਿਰ ਆਪੇ ਆ ਜਾਂ ਹਰ ਸੋਗ ਤੇ ਨਿਆਰਾ ਹੋ ਗਿਆ ਫਿਰ ਆਪੇ ਆਪ ਸਭ ਕੁਝ ਹੈ ਆਪੇ ਆਪ ਲੜਨ ਸੋਏ ਇਹੀ ਹੈ ਇਹੀ ਸਾਬਤ ਸੂਰਤ ਦਸਤਾਰ ਸਰਾ ਜਿਨੀ ਆਤਮ ਜਾਣਿਆ ਪਰਮਾਤਮਾ ਸੋਈ ਇਹ ਸਟੇਜ ਹੈ ਇਧਰ ਨੂੰ ਜਾ ਉਸ ਤੇ ਜਾ ਉਧਰ ਨੂੰ ਜਾ ਨਰਕ ਭੋਰ ਦਾ ਦਵਾਰ ਜੇ ਰਾਜ ਲੋ ਨਰਕ ਭੋਰ ਦਾ ਦਵਾਰ ਬਸ ਇੱਥੇ ਹੀ ਹੈ ਦੋਈ ਗੱਲਾਂ ਇੱਕ ਸੱਜਾ ਪਾਸਾ ਹੈ ਖੱਬਾ ਪਾਸਾ ਖੱਬੇ ਪਾਸੇ ਨੂੰ ਅਜੋ ਧਿਆਨ ਹੋਇਆ ਹੈ ਸਿੱਖਾਂ ਦਾ ਧਿਆਨ ਅਜੋ ਮਾਇਆ ਵੱਲ ਨੂੰ ਨਰਕ ਘੋਰ ਦੇ ਦੌਰੇ ਵੱਲ ਨੂੰ ਫਿਰ ਉਧਰ ਗੁਰੂ ਤਾਂ ਸਹਾਇਤਾ ਕਰਦਾ ਉਧਰਲੇ ਪਾਸੇ ਨਹੀਂ ਗੁਰੂ ਸਹਾਇਤਾ ਕਰਦਾ ਗੁਰੂ ਸਹਾਇਤਾ ਕਰਦਾ ਦੂਏ ਰਸਤੇ ਜਿਹੜਾ ਗੁਰੂ ਵੱਲ ਨੂੰ ਜਾਵੇ ਉਹਦੀ ਬਾਹ ਫੜਦਾ ਜਿਹਦੀ ਗੁਰੂ ਵੱਲ ਨੂੰ ਪਿੱਠਾ ਉਹਦੀ ਬਾਹ ਕੀ ਫੜੂ ਉਹਦਾ ਪਿੱਠ ਕਰੀ ਫਿਰਦਾ ਪਿੱਠ ਕਰਕੇ ਭਜਦਾ ਗੁਰੂ ਵੱਲ ਉਹਦੀ ਬਾਹ ਕਿਵੇਂ ਫੜੂ ਉਹ ਤਾਂ ਦੂਰ ਨੂੰ ਭਜਦਾ ਗੁਰੂ ਤੇ ਅਸੀਂ ਸਿੱਖਾਂ ਅਰ ਗੁਰੂ ਤੇ ਦੂਰ ਨੂੰ ਭਜਦੇ ਗੁਰਬਾਣੀ ਤੇ ਦੂਰ ਨੂੰ ਭਜਦੇ ਗੁਰਬਾਣੀ ਉਹ ਨਾ ਤਾਂ ਗ੍ਰੰਥ ਨੂੰ ਗੁਰੂ ਕਹਿੰਦੇ ਨਾ ਤਾਂ ਇਹਦੇ ਦੂਰ ਨੂੰ ਭਜਦੇ ਨੇ ਹੁਣ ਤਾਂ ਗੁਰੂ ਸਾਡੇ ਕੋਲ ਇਹੀ ਹੈ ਬਾਣੀ ਗੁਰੂ ਹੈ ਹਾਂਜੀ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਨਾਨਕ ਗੁਰ ਤੇ ਥਿਤ ਪਾਈ ਗਿਆਨ ਤੇ ਮੰਨ ਫਿਰ ਹੈ ਗਿਆਨ ਦਾ ਬੱਦਾ ਮਾਡਲ ਹੈ ਕਿੰਨੇ ਪ੍ਰਮਾਣ ਆ ਜਾਣਗੇ ਤੁਹਾਡੇ ਕੋਲ ਇਹਨੂੰ ਸਪੋਰਟ ਕਰਨ ਵਾਸਤੇ ਇਹ ਕਬੀਰ ਪ੍ਰਮਾਣ ਦੱਸਣੇ ਤੇ ਖਲਾਫ ਹੋ ਗੁਰਬਾਣੀ ਗਿਆਨ ਦਾ ਬੱਦਾ ਮਨ ਹੈ ਗੁਰਵਰ ਗਿਆਨ ਨਾ ਹੋਵੇ ਸਤਗੁਰ ਤੇ ਬਿਨਾਂ ਗਿਆਨ ਕਿੱਥੋਂ ਹੋਣਾ ਗੁਰਬਾਣੀ ਬਿਨਾਂ ਗਿਆਨ ਕਿੱਥੋਂ ਹੋਣਾ ਕਿਤੋਂ ਨਹੀਂ ਹੋਣਾ ਹਾਂਜੀ